ਪੌੜੀ ਖੇਲਤ ਖੇਲਤ ਆਇਓ ਅਨੇਕ ਜੋਨ ਦੁੱਖ ਪਾਏ ਮੈਂ ਜੋਨਾਂ ਦੇ ਵਿੱਚ ਖੇਲਦਾ ਖੇਲਦਾ ਖੇਲਦਾ ਖੇਲਦਾ ਆ ਗਿਆ ਮਨੁੱਖਾ ਜੋਨ ਤੱਕ ਅਨੇਕ ਜੋਨਾਂ ਹੁੰਦੀਆਂ ਔਰ ਦੁੱਖ ਪਾਇਆ ਹਰ ਜੋਨ ਤੇ ਦੁੱਖ ਹੈ ਇਹਦੇ ਵਿੱਚ ਵੀ ਤਾਂ ਦੁੱਖ ਹੈ ਸੁੱਖ ਨਹੀਂ ਕਿਸੇ ਜੋਨ ਚ ਸੁੱਖ ਹੈ ਨਹੀਂ ਭਵ ਸਾਗਰ ਸੁਖ ਸਾਗਰ ਹੈ ਹੀ ਨਹੀਂ ਇਹਦਾ ਨਾਮ ਦੁੱਖ ਸਾਗਰ ਹੈ ਦੁੱਖ ਸਾਗਰ ਵੀ ਹੈ ਇਹਦਾ ਨਾਮ ਅਗਨ ਸਾਗਰ ਵੀ ਹੈ ਇਹਦਾ ਨਾਮ ਭਵ ਸਾਗਰ ਵੀ ਹੈ ਇਹਦਾ ਨਾਮ ਸੱਚਖੰਡ ਦਾ ਨਾਮ ਇਹ ਸੁਖ ਸਾਗਰ ਸਮਝੇ ਉੱਥੇ ਉਹਦਾ ਨਾਮ ਸੁਖ ਸਾਗਰ ਇਹ ਦੁੱਖ ਸਾਗਰ ਦੁੱਖ ਸਾਗਰ ਦੇ ਵਿੱਚ ਸੁਖ ਮਿਲ ਜਿਹੜਾ ਦੁੱਖ ਸਾਗਰ ਦੇ ਵਿੱਚ ਸੁਖ ਵਾਸਤੇ ਸੋਚਦਾ ਉਹ ਮਹਾਮੂਰਖ ਜਿਹੜੇ ਸੋਚਦੇ ਨੇ ਉਹਨਾਂ ਨੂੰ ਮੂਰਖ ਗਵਾਰ ਕਿਹਾ ਹੈ ਸਾਗਤ ਮੂਰਖ ਗਵਾਰ ਹੈ ਜਿਹੜਾ ਇਹ ਸੋਚਦਾ ਸੰਸਾਰ ਚ ਸੁਖ ਹੋ ਜੂ ਚਾਹ ਕਿੱਡਾ ਹੀ ਸੰਤ ਹੈ ਔਰ ਕਹਿਣਾ ਮੈਂ ਸੁਖ ਦੇ ਦੂੰ ਉਹ ਵੀ ਮੂਰਖ ਹੈ ਜੇ ਨੌਏ ਦਾ ਦੁੱਖ ਸੰਤ ਹੈ ਸੁਖ ਹੋ ਕੇ ਜਾਊ ਸੁਖ ਦਾ ਸਵਾਲ ਹੀ ਨਹੀਂ ਪੈਦਾ ਹਾਂ ਉਹ ਝੂਠ ਬੋਲਦਾ ਜਾਣ ਕੇ ਸਾਡੇ ਵੀ ਜਿਹੜੇ ਅਰਦਾਸਾਂ ਕਰਦੇ ਨੇ ਅਰਦਾਸ ਕਰਨ ਨੂੰ ਕਿਤੇ ਪਤਾ ਨਹੀਂ ਹੁੰਦਾ ਵੀ ਮੇਰੀ ਪੂਰੀ ਨਹੀਂ ਹੋਣੀ ਰੋਜ਼ ਅਰਦਾਸ ਕਰਦੇ ਨੇ ਕਿੰਨਾ ਚਿਰ ਦੇ ਕਰਦੇ ਨੇ ਉਹ ਗੁਰਦੁਆਰਿਆਂ ਦਾ ਸੇਵਾ ਸੰਭਾਲ ਬਖਸ਼ੋ ਪਤਾ ਨਹੀਂ ਇਹਨਾਂ ਨੂੰ ਵੀ ਪੂਰੀ ਨਹੀਂ ਹੋਣੀ ਸਭ ਪਤਾ ਕਰੀ ਜਾਂਦੇ ਨੇ ਬੇਸ਼ਰਮੀ ਦਾ ਵਰਕੌੜ ਲੈ ਅੱਤ ਦੀ ਬੇਸ਼ਰਮੀ ਦਾ ਵਰਕੌੜ ਲੈ ਢੀਠ ਲੈ ਅਰ ਮੰਗਦੇ ਫਿਰ ਕੀ ਨੇ ਉਹ ਨਾ ਮੰਗਦੇ ਤੁਸੀਂ 40 ਸਾਲ ਬਾਰ-ਬਾਰ ਮਿਲ ਵੀ ਜਾਂਦਾ ਜਿਹੜੀ ਚੀਜ਼ ਗੁਰੂ ਦੇਣਾ ਨਹੀਂ ਚਾਹੁੰਦਾ ਖਿਲਾਫ ਹੈ ਜਿੱਤੇ ਤੁਸੀਂ ਉਹਦੇ ਹੋ ਮੰਗਦੇ ਨਾਮ ਕਹਿਣਾ ਮੰਗੋ ਜੇ ਕੋਈ ਨਾਮ ਮੰਗਦਾ ਉਹਨੂੰ ਨਾਮ ਮਿਲ ਜਾਂਦਾ ਜਿਹੜੇ ਨਾਮ ਮੰਗਦੇ ਨੇ ਸੋਕੇ ਗੁਰੂ ਚਾਹੁੰਦਾ ਵੀ ਮੇਰਾ ਸਿੱਖ ਨਾਮ ਲਵੇ ਸਿੱਖ ਚਾਹੁੰਦਾ ਮੈਨੂੰ ਨਾਮ ਦੇ ਗੱਲ ਬਣ ਗਈ ਨਾ ਦੋਹਾਂ ਦੀ ਤੁਸੀਂ ਤਾਂ ਉਹ ਚੀਜ਼ ਮੰਗਦੇ ਜਿਹੜਾ ਗੁਰੂ ਕਹਿੰਦਾ ਵੀ ਇਹ ਜ਼ਹਿਰ ਇਹਨੂੰ ਨਾ ਖਾ ਤੁਸੀਂ ਕਹਿੰਦੇ ਮੈਂ ਖਾਣੀ ਗੁਰੂ ਨੇ ਨਹੀਂ ਦੇਣੀ ਹੋਰ ਕਿਤੋਂ ਲੈ ਲਓ ਜਾ ਕੇ ਆਪਣੇ ਬੱਚੇ ਨੂੰ ਬਾਪ ਨਹੀਂ ਜ਼ਹਿਰ ਦੇ ਸਕਦਾ ਮਾਂ ਨਹੀਂ ਜ਼ਹਿਰ ਦੇ ਸਕਦੀ ਆਪਣੇ ਹੱਥ ਨਾਲ ਹਾਂ ਹੋਰ ਕਿਤੋਂ ਲੈ ਕੇ ਸਕਦੇ ਦੇ ਗੱਲ ਦਾ ਉਹ ਕਹਿੰਦਾ ਤੂੰ ਜ਼ਹਿਰ ਮਾਇਆ ਦਾ ਬੇਖਾ ਹੈ ਜ਼ਹਿਰ ਕਿਵੇਂ ਜਿਵੇਂ ਹੋ ਇੱਕ ਲਿਖਾ ਹੈ ਇਹਦਾ ਹੁਕਮ ਨਾਲ ਮਿਲਦਾ ਸਾਨੂੰ ਜੋ ਕੁਝ ਮਿਲਿਆ ਹੈ ਖੇਡਤ ਖੇਡਤ ਆਇਓ ਅਨੇਕ ਜੋਨ ਦੁੱਖ ਪਾਏ ਅਨੇਕ ਜੋਨ ਦੁੱਖ ਪਾਏ ਹੁਣ ਦੁੱਖ ਸਾਗਰ ਹੈ ਦੁੱਖ ਸਾਗਰ ਕਿਉਂ ਆ ਦੁੱਖ ਹੀ दारू ਹੈ ਜਿਹੜੀ ਚੀਜ਼ ਘੜੀ ਜਾਂਦੀ ਉਹਦੇ ਚੋਟ ਮਾਰਨੀ ਜ਼ਰੂਰੀ ਹੈ ਘੜੀਏ ਘੜੀਏ ਮਾਰੀਏ ਤੇ ਮਾਰ ਜਿੱਥੇ ਉਹ ਤੇ ਦੁੱਖ ਹੈ ਇਸ ਕਰਕੇ ਦੁੱਖ दारू ਕਿਹਾ ਗੁਰਬਾਣੀ ਨੇ ਇੱਥੇ ਆ ਹਸਪਤਾਲ ਚ ਆਇਆ ਦੁੱਖਾਂ ਦੀ ਉਹ दारू ਹੈ ਤੇ ਹੋਰ दारू ਕੋਈ ਨਹੀਂ ਹੈ ਜੇ ਦੁੱਖਾਂ ਨੂੰ ਮਹਿਸੂਸ ਨਹੀਂ ਕੀਤਾ ਉਹਨੇ ਜਿਨ੍ਹਾਂ ਨੇ ਦੁੱਖਾਂ ਨੂੰ ਦੁੱਖ ਨਹੀਂ ਮੰਨਿਆ ਦੁੱਖਾਂ ਤੋਂ ਛੁਟਕਾਰਾ ਪਾਉਣ ਦੀ ਇੱਛਾ ਨਹੀਂ ਹੋਈ ਉਹ ਭਗਤਾਂ ਦੇ ਰਹਿਣਾ ਚਾਹੁੰਦੇ ਨੇ ਦੁੱਖ ਵੀ ਨਹੀਂ ਛੱਡਣਾ ਨਹੀਂ ਚਾਹੁੰਦੇ ਕਿਉਂ ਇਹਦੇ ਰਸਾਂ ਕਸਾਂ 'ਚ ਫਸ ਗਏ ਉਹ ਮਾਇਆ ਦੇ ਜਾਲ 'ਚ ਫਸ ਗਏ ਭਰਮ ਦੇ ਜਾਲ 'ਚ ਫਸ ਗਏ ਉਹ ਅਸਲ ਗੱਲ ਭੁੱਲ ਗਈ ਅਸਲ ਗੱਲ ਹੀ ਮਿਸ ਗਈ ਗੁਰਬਾਣੀ ਤਾਂ ਹੀ ਕਹਿੰਦੀ ਹੈ ਦੁਖਦਾਰੂ ਸੁਖ ਰੋਗ ਪਿਆ ਜਿਹੜੇ ਸੁਖ ਮੰਗਦੇ ਹੋ ਤੁਸੀਂ ਗੁਰਦੁਆਰੇ ਤੋਂ ਤਾਂ ਰੋਗ ਹੈ ਰੋਗ ਦਾ ਮਤਲਬ ਇੱਥੇ ਰੱਖੂ ਤੁਹਾਨੂੰ ਸੰਸਾਰ 'ਚ ਉਹ ਸੁਖ ਸੰਸਾਰ 'ਚ ਰਹੂਗਾ ਹਸਪਤਾਲ ਤੋਂ ਬਾਹਰ ਨਹੀਂ ਜਾ ਸਕਦਾ ਜਿੰਨਾ ਚਿਰ ਰੋਗ ਆਉਣਾ ਜਿਹੜਾ ਹਸਪੀਟਲ ਰਹਿਣਾ ਪਊਗਾ ਇਹ ਕੋਣ ਗੁਰਬਾਣੀ ਦਾ ਤਾਂ ਹੈ ਦੁਖਦਾਰੂ ਸੁਖ ਰੋਗ ਪਿਆ ਦੁੱਖ ਦਾ ਤਾਂ ਉਹਨੂੰ दारू ਕਰਕੇ ਦਿੱਤੇ ਨੇ ਵੀ ਤੁਸੀਂ ਅੱਕ ਕੇ ਕਹੋ ਸਾਨੂੰ ਤੋਂ ਬਾਹਰ ਕੱਢ ਇਹ ਤੇ ਢੀਠ ਨੇ ਕਹਿੰਦੇ ਦੁੱਖ ਨਾ ਕਰ ਰਹਿਣਾ ਠੀਕ ਅੱਗ ਜਲਦੀ ਹੋਵੇ ਥੱਲੇ ਤੇ ਉੱਤੇ ਸੇਕ ਨਾ ਲੱਗੇ ਕੜਾਹੇ ਨੂੰ ਇਹ ਕਿਵੇਂ ਹੋ ਸਕਦਾ ਸੇਕ ਦਾ ਲੱਗੂਗਾ ਅਗਰ ਸਾਕਰ ਦਾ ਸੇਕ ਤਾਂ ਲੱਗਣਾ ਹੀ ਲੱਗਣਾ ਸਭ ਨੂੰ ਲੱਗਣਾ ਹਾਂਜੀ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖੇਦ ਕੀ ਹੈ ਚਿੰਤਾਵਾਂ ਕੀ ਚਿੰਤਾਵਾਂ ਲੈਣੀਆਂ ਸੰਸਾਰ ਦੇ ਵਿੱਚ ਚਿੰਤਾ ਚਿਤਾ ਦੇ ਬਰਾਬਰ ਚਿੰਤਾ ਦਾ ਬੜਾ ਦੁੱਖ ਨਹੀਂ ਕੋਈ ਇਹ ਮਿਲਦੀ ਗੱਲ ਹੈ ਖੇਦ ਮਿਟੇ ਸਾਧੂ ਮਿਲਤ ਜਦ ਕੋਈ ਸਾਧੂ ਮਿਲਿਆ ਨਾ ਉਹਨੇ ਸਮਝਾਈ ਗੱਲ ਇਹ ਦੁੱਖ ਸਾਗਰ ਹੈ ਇਹਦੇ ਦੁੱਖਾਂ ਨੂੰ ਦਾਤ ਬਣਨੀ ਚਾਹੀਦੀ ਹੈ ਕਨਾ ਦੁੱਖ ਭੂਖ ਇਹ ਵੀ ਦਾਤ ਤੇਰੀ ਦਾਤ ਇਹ ਦੁੱਖ ਦਾ ਦਾਤ ਨੇ ਇਹ ਦੁੱਖਾਂ ਨੂੰ ਸਰਾਪ ਮੰਨਦੇ ਨੇ ਸੰਸਾਰੀ ਆਦਮੀ ਦੁੱਖਾਂ ਨੂੰ ਸਰਾਪ ਮੰਨਦੇ ਨੇ ਗੁਰਮਤ ਦੁੱਖਾਂ ਨੂੰ ਦਾਰੂ ਮੰਨਦੀ ਹੈ ਭਗਤ ਦੁੱਖਾਂ ਨੂੰ ਦਾਰੂ ਮੰਨਦੇ ਨੇ ਇਸ ਕਰਕੇ ਭਗਤਾਂ ਤੇ ਸੈਸਾਰੀਆਂ ਜੋੜ ਕਦੇ ਨਾ ਤਾਂ ਨਹੀਂ ਜੋੜ ਹੋਣਾ ਇਹਨਾਂ ਦਾ ਗੁਰਬਾਣੀ ਨਾਲ ਚੱਲੇ ਕੌਣ ਕਿਵੇਂ ਚੱਲੇ ਉਹ ਗੱਲ ਹੋਰ ਸਾਡੀ ਗੱਲ ਹੋਰ ਸਾਡਾ ਫਰਕ ਹੈ ਜਿਵੇਂ ਅਸਮਾਨ ਭਗਤਾਂ ਦੇ ਸੰਸਾਰੀਆਂ ਦਾ ਜੋੜੇ ਨਹੀਂ ਆ ਗੁਰਬਾਣੀ ਨੂੰ ਲੋਕ ਨਹੀਂ ਸਮਝ ਰਹੇ ਇਸੇ ਕਰਕੇ ਨਹੀਂ ਸਮਝ ਜੋ ਇਹ ਤੋਂ ਮੰਗਦੇ ਨੇ ਉਹਦੇ ਖਿਲਾਫ ਹੈ ਜੋ ਉਹਨਾਂ ਨੂੰ ਚਾਹੀਦਾ ਉਹ ਨਾਨਕ ਦੇ ਘਰ ਹੈ ਉਹ ਨਹੀਂ ਅਸਲ ਦੇ ਵਿੱਚ ਪਰਮੇਸ਼ਰ ਦੇ ਘਰ ਤਾਂ ਸਭ ਕੁਝ ਹੈ ਦੇਖੋ ਪਰਮੇਸ਼ਰ ਦੇ ਕਰਤਾ ਸਭ ਕੁਝ ਆ ਕਰਤਾ ਤੇਰੇ ਸਭ ਕੁਝ ਹੈ ਪਰ ਨਾਨਕ ਦੇ ਕਰਕੇ ਪਰ ਨਾਵੇਂ ਜੇ ਨਾਨਕ ਤੋਂ ਲੈਣ ਜਾਂਦੇ ਹੋ ਨਾਵੇਂ ਮਿਲੂ ਤਾਂ ਕੁਝ ਨਹੀਂ ਮਿਲਣਾ ਗੁਰੂ ਗੁਰਬਾਣੀ ਦੇ ਨਾਵੇਂ ਹੀ ਹੈ ਬਾਕੀ ਵਰਜਿਆ ਆ ਲੈਣ ਤੋਂ ਕਹਿੰਦਾ ਹੈ ਉਹਦੀ ਰੱਖਿਆ ਇਹ ਨਹੀਂ ਨਾਨਕ ਨੇ ਕੋਲ ਜਿਹੜੀ ਕਿ ਨਾਨਕ ਕੋ ਹੈ ਨਹੀਂ ਉਹ ਤੁਹਾਨੂੰ ਕਦੇ ਨਾਨਕ ਦੇ ਕਰਕੇ ਬਲਨਾਮ ਪਰਮੇਸ਼ਰ ਦੇ ਕਰ ਸਭ ਕਰਤਾ ਤੇਰੇ ਸਭ ਕੁਝ ਕਹਿੰਦਾ ਨਾਨਕ ਮੇਰੇ ਘਰ ਸਭ ਕੁਝ ਨਹੀਂ ਕਹਿੰਦਾ ਕਿ ਤੁਸੀਂ ਨਾਨਕ ਤੋਂ ਸਭ ਕੁਝ ਕਮੰਗ ਜਾਂਦੇ ਹੋ ਫਿਰ ਵੀ ਪਾਗਲ ਹੋ ਫਿਰ ਵੀ ਪਾਗਲ ਹੈ ਜਿਹੜੇ ਮੰਗਦੇ ਨੇ ਨਾਨਕ ਦੇ ਘਰੋਂ ਮੰਗਦੇ ਹੋ ਨਾਨਕ ਦੇ ਕਰਤਾ ਨਾਮ ਤੇ ਬਿਨਾ ਹੈ ਉਹ ਕੁਝ ਨਹੀਂ ਮੰਗੋ ਪਰਮੇਸ਼ਰ ਦੇ ਸਿੱਧਾ ਬਾਹਰ ਮੰਗ ਲਓ ਗੁਰਦੁਆਰੇ ਤੇ ਜੀ ਜੀ ਉਹ ਤਾਂ ਕਹਿੰਦੇ ਮੰਗ ਲਓ ਪਰਮੇਸ਼ਰ ਸਰਵ ਵਿਆਪਕ ਹੈ ਕਿਤੇ ਮੰਗ ਲਓ ਤੇ ਬੈਠ ਕੇ ਜੇ ਤੁਸੀਂ ਫਾਸੀ ਹੋ ਰਹੀ ਹੈ ਕਿਤੇ ਲੈ ਲਓ ਮੰਗ ਕੇ ਜਦੋਂ ਜ਼ਹਿਰ ਖਾਣੀ ਹੈ ਕਿਤੇ ਖਾ ਲਓ ਨਾਨਕ ਨਹੀਂ ਜ਼ਹਿਰ ਵਾਲਾ ਹੈਗਾ ਲੋਕਾਂ ਨੂੰ ਮਾਰਨ ਵਾਲਾ ਕੰਮ ਨਾਨਕ ਨਹੀਂ ਕਰਦਾ ਪੁੱਠੇ ਦਾ ਪਾਉਣ ਵਾਲਾ ਨਾਨਕ ਨਹੀਂ ਕੰਮ ਕਰਦਾ ਉਹ ਤਾਂ ਮੁਕਤੀ ਕਰਦਾ ਮੁਕਤੀ ਮੰਗੋ ਜੇ ਮੰਗਣੀ ਹੈ ਅੰਮ੍ਰਿਤ ਮੰਗੋ ਜੇ ਮੰਗਣਾ ਹੈ ਅਮਰ ਹੋਣ ਵਾਸਤੇ ਅਸੀਂ ਗੁਰਦੁਆਰੇ ਦੇ ਜੋ ਮੰਗਦੇ ਆ ਇਹਨਾਂ ਵਾਲਾ ਅਸੀਂ ਬਦਨਾਮ ਕਰਦੇ ਹਾਂ ਗੁਰਦੁਆਰੇ ਨੂੰ ਇੱਥੇ ਜ਼ਹਿਰ ਵੀ ਮਿਲਦੀ ਹੈ ਸਾਡਾ ਗੁਰੂ ਵੀ ਜ਼ਹਿਰ ਬਣਦਾ ਜਿਵੇਂ ਲੋਕ ਜ਼ਹਿਰ ਬਣਦੇ ਨੇ ਜਿਵੇਂ ਹੋਰ ਦੇ ਵੀ ਦੇਵਤੇ ਜ਼ਹਿਰ ਬਣਦੇ ਨੇ ਸਾਡੇ ਵੀ ਜ਼ਹਿਰ ਵੰਡੀ ਜਾਂਦੀ ਹੈ ਗੁਰਦੁਆਰੇ ਕਿੱਡੇ ਮੂਰਖ ਨੇ ਉਹ ਕਹਿੰਦਾ ਮੇਰੇ ਘਰ ਹੈ ਹੀ ਕੁਝ ਨਹੀਂ ਨਾਮ ਤੇ ਫਿਰ ਤੁਸੀਂ ਕਹਿੰਦੇ ਉਲ ਜਲੂਲ ਸਾਰਾ ਇੱਥੋਂ ਵੀ ਮਿਲਦਾ ਹੈ ਕਿਹਨੇ ਕਹਿਆ ਤੁਹਾਨੂੰ ਮਿਲਦਾ ਉਹ ਜਲੂਲ ਗੁਰਬਾਣੀ ਨੇ ਕਦ ਕਿਹਾ ਮਿਲਦਾ ਉਹ ਜਲੂਲ ਇਹ ਗੁਰੂਆਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਭਗਤਾਂ ਨੂੰ ਬ੍ਰਿਕੀ ਨਾਲ ਦੇਖੀਏ ਤਾਂ ਬਦਨਾਮ ਕਰਨ ਵਾਲੀ ਗੱਲ ਸਮਝ ਨਾਲ ਦੇਖੀਏ ਤਾਂ ਬਦਨਾਮ ਕਰਨ ਵਾਲੀ ਗੱਲ ਵੀ ਜਿਹੇ ਇਹ ਹੋਰ ਨੇ ਨਾ ਠੱਗ ਚੋਰ ਜਿਹਨਾਂ ਨੂੰ ਕਹਿੰਦੇ ਨੇ ਮਤਾਂ ਉਹ ਜਿਹੀਆਂ ਸਾਡੀ ਮਤ ਹੈ ਸਾਡੇ ਵੀ ਗੁਰੂ ਇਹ ਜਿਹੀ ਦੇ ਜੈ ਜੈ ਸ਼ਿਵ ਜੀ ਹੈ ਵਾਹ ਵਾਹ ਚੰਗੀ ਗੱਲ ਇਹ ਸਾਡੀ ਆਪਣੀ ਜਿਹੜੀ ਹੈ ਨਾ ਸੋਚ ਗੰਦੀ ਸੋਚ ਗੰਦੀ ਇਹ ਗੰਦੀ ਸੋਚ ਦੀ ਉਪਜ ਹੈ ਸਭ ਕੁਝ ਸਾਡੀ ਸੋਚ ਗੰਦੀ ਹੈ ਗੁਰੂਆਂ ਨੂੰ ਵੀ ਗੰਦੇ ਬਣਾਤਾ ਉਹਨਾਂ ਨੂੰ ਪਖੰਡੀ ਬਣਾ ਕੇ ਰੱਖਦੇ ਜਿਹਨਾਂ ਨੇ ਸਪਸ਼ਟ ਕਰ ਨਾਨਕ ਕੇ ਘਰ ਕੇਵਲ ਜਿਹਨੇ ਲੈਣਾ ਆ ਜਾਓ ਜਿਹਨੂੰ ਇਹ ਨਹੀਂ ਚਾਹੀਦਾ ਸਾਡੇ ਨਾਲ ਫਿਰ ਕਹਿੰਦੇ ਲੋਭੀ ਦਾ ਕੀ ਜੇ ਜਿਹੜਾ ਲੋਭੀ ਆ ਉਹਦਾ ਭਰੋਸਾ ਨਾ ਕਰੋ ਘਰ ਨਾ ਵੜਨ ਦਿਓ ਲੋਭੀ ਉਹਦੇ ਤੁਰੇ ਜਾਂਦੇ ਲੈਣਾ ਲਾ ਕੇ ਸਿੱਖਾਂ ਨੂੰ ਕਹਿ ਲੋਭੀ ਦਾ ਵਿਸਾਹ ਨਾ ਕਰਿਓ ਜਿਹੜੇ ਪਹਿਰੇਦਾਰ ਖੜੇ ਨੇ ਕਾਤੇ ਖੜੇ ਨੇ ਲੋਭੀਆਂ ਨੂੰ ਲੋੜੀ ਜਾਲ ਪਿੱਛੇ ਵੀ ਉੱਥੇ ਚਲੇ ਜਾਓ ਪਰੇ ਮੰਦਰ ਚਲੇ ਜਾਓ ਕਿਸੇ ਕਿਸੇ ਕਬਰ ਤੇ ਚਲੇ ਜਾਓ ਇੱਥੇ ਨਹੀਂ ਮਿਲਣਾ ਸਾਨੂੰ ਇਹ ਪਰ ਉਹ ਆਪ ਲੋਭੀ ਨੇ ਕਬਜ਼ਾ ਲੋਭੀਆਂ ਦਾ ਹੋ ਗਿਆ ਕਬੀਆ ਹੀ ਸਾਖਤਾਂ ਦਾ ਹੋ ਗਿਆ ਉੱਥੇ ਸਾਰੇ ਕੁਝ ਮੰਗਣ ਵਾਲੇ ਵੀ ਹੋਈ ਨੇ ਉਹਨਾਂ ਦੀ ਅਰਦਾਸ ਕਰਨ ਵਾਲੇ ਵੀ ਹੋਈ ਜੀ ਦੂਏ ਜਿਹੜੇ ਨੇ ਦੂਏ ਗੁਰਦਾਰੇ ਛੱਡ ਕੇ ਪਰੇ ਹੋ ਗਏ ਜਿਹੜੇ ਅਸਲੀ ਨਾਲ ਛੱਡ ਕੇ ਹੀ ਪਰੇ ਹੋ ਗਏ ਹਾਂਜੀ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਈ ਉਹਨਾਂ ਨੂੰ ਹੁਣ ਇਹ ਕਹਿਣਾ ਬੋਏ ਗੁਰਦਾਰੇ ਨਹੀਂ ਹੈ ਕਿਉਂ ਪਾਈਏ ਗੁਰਦੁਆਰੋ ਸਿੱਧਾ ਵਾਲਾ ਗੁਰਦੁਆਰਾ ਲੱਭੋ ਜਿਹੜਾ ਨਾਮ ਤੇ ਪੁੱਛਿਆ ਸੀ ਜਿਹੜਾ ਸਿੱਧ ਪੁੱਛਦਾ ਨਾ ਗੁਰਦੁਆਰੋ ਕਿਵੇਂ ਪਾਈਏ ਨਾਮ ਨੂੰ ਪੁੱਛਿਆ ਸਿੱਧਾ ਨੇ ਕਿਉਂ ਪਾਈਏ ਗੁਰਦੁਆਰੋ ਉਹ ਸਿੱਧਾ ਵਾਲਾ ਪੁੱਛ ਲੋ ਗੁਰਬਾਣੀ ਤੇ ਗੁਰਦੁਆਰੋ ਕੀ ਹੁੰਦਾ ਉਹ ਲੈ ਲੋ ਇਹਨੂੰ ਛੱਡੋ ਤੁਸੀਂ ਇਹਦਾ ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਇਆ ਹੈ ਉਹਨਾਂ ਨੇ ਮਸਜਿਦ ਬਣਾਈ ਸੀ ਮਾਜੇ ਦਾ ਅਸਲੀ ਕੀ ਸੀ ਦੇਹੀ ਸੀ ਮਾਜੇ ਅੰਦਰਲੀ ਗੁਪਤ ਦੇਹੀ ਜਿਹੜੀ ਅੰਦਰ ਦੇਹੀ ਆ ਨਹੀਂ ਨਹੀਂ ਗੁਪਤ ਉਹ ਦੇਹੀ ਮਾਜੇ ਦਾ ਨਾਨਕ ਨੇ ਕਿਹਾ ਇਹ ਮਾਜੇ ਨਹੀਂ ਹੈ ਉਹੀ ਦੇਹੀ ਗੁਰਦੁਆਰਾ ਦੇਹੀ ਮਾਜੇ ਨੂੰ ਮਨ ਮੌਲਾਨਾ ਮਾਨੋਜ ਮੌਲਾਨਾ ਹੋਵੇ ਸਾਡੇ ਕੀ ਮਨ ਮੰਦਰ ਕਰ ਵੇਸ ਕਲੰਦਰ ਮਨੇ ਮੰਦਰ ਹੈ ਮਨ ਦੇ ਅੰਦਰ ਗੁਰਦੁਆਰਾ ਮਨ ਦੇ ਅੰਦਰ ਹੀ ਉਹ ਬੈਠਾ ਹੈ ਮਨ ਮੈਂ ਆਪ ਜਿੱਥੇ ਗੁਰੂ ਬੈਠਾ ਸਤਿਗੁਰ ਬੈਠਾ ਗੁਰਦੁਆਰਾ <laughs> ਉਹ ਹੈ ਉਹਦਾ ਮਨ ਦੇ ਅੰਦਰ ਬੈਠਾ ਫਿਰ ਤੁਸੀਂ ਇੱਟਾਂ ਦਾ ਬਾਹਰ ਪੱਥਰਾਂ ਦਾ ਬਣਾਇਆ ਲੈਂਦੇ ਸੋਨਾ ਲਾ ਲਿਆ ਇਹ ਫਰਾਡ ਨਹੀਂ ਤਾਂ ਹੋਰ ਕੀ ਹੈ ਇਹ ਫਰਾਡ ਹੈ ਗੁਰੂ ਦੇ ਨਾਂ ਤੇ ਗੁਰਬਾਣੀ ਕੀ ਕਹਿੰਦੀ ਹੈ ਅਸੀਂ ਕੀ ਕਰਦੇ ਹਾਂ ਫਰਾਡ ਹੈ ਉਹਨਾਂ ਨੇ ਕਮਰਾ ਬਣਾਇਆ ਸੀ ਸੇਫ ਭੀੜ ਦੇ ਰੱਖਣ ਵਾਸਤੇ ਉੱਥੇ ਸਾਹਿਬ ਦੇ ਰੱਖਣ ਵਾਸਤੇ ਸੇਫ ਜਗ੍ਹਾ ਬਣਾਈ ਸੀ ਤੇ ਬਾਹਰ ਇਹਨੂੰ ਅਕਾਲ ਤਖਤ ਦਾ ਨਾਮ ਰੱਖ ਲਿਆ ਕੋਠਾ ਦਾ ਕਿਹਾ ਹੋਇਆ ਕੋਠਾ ਬਣਾਇਆ ਸੀ ਸਿੱਧ ਰਹਿੰਦੇ ਸੀ ਹਲਦਾਰੇ ਪਾਣੀ ਭਰਿਆ ਸੀ ਵੀ ਹਰੇਕ ਆਦਮੀ ਐਂ ਐਸਾ ਨਹੀਂ ਕਦੇ ਜੀ ਆਜੂ ਇਹਨੀ ਕੀਮਤੀ ਮਿਹਨਤ ਨਾਲ ਤਿਆਰ ਕਰੀ ਬਾਣੀ ਨੂੰ ਕੋਈ ਅਗਰ ਭੇਡਾ ਕਰ ਜੂ ਕਿਉਂਕਿ ਖਿਲਾਫ ਸੀ ਸਾਰੇ ਹਿੰਦੂਆਂ ਦੇ ਵੀ ਖਿਲਾਫ ਹੈ ਗੱਲ ਹੈ ਮੁਸਲਮਾਨਾਂ ਦੇ ਵੀ ਖਿਲਾਫ ਹੈ ਜੋਗੀਆਂ ਦੇ ਵੀ ਖਿਲਾਫ ਹੈ ਉਦਾਸੀਆਂ ਦੇ ਵੀ ਖਿਲਾਫ ਹੈ ਸੰਨਿਆਸੀਆਂ ਦੇ ਵੀ ਖਿਲਾਫ ਹੈ ਸਾਰਿਆਂ ਦਾ ਖਤਰਾ ਸੀ ਇਸ ਕਰਕੇ ਸੇਫ ਜਗ੍ਹਾ ਬਣਾਈ ਸੀ ਉਹਨੂੰ ਪਤਾ ਨਹੀਂ ਕੀ ਕੀ ਕਹਿਣ ਲੱਗੇ ਜੋ ਸਿੱਖਿਆ ਲੈਣੀ ਸੀ ਉਹ ਲਈ ਨਹੀਂ ਉਹਨੂੰ ਫੜ ਕੇ ਬੈਠੇ ਉੱਤੇ ਆਰਤੀਆਂ ਕਰਨ ਲੱਗੇ ਖੇਦ ਮਿਟੇ ਸਾਧੂ ਮਿਲਤ ਖੇਦ ਮਿਟੇ ਸਾਧੂ ਮਿਲਤ ਖੇਡ ਵਿੱਚ ਚਿੰਤਾਵਾਂ ਮਿਟ ਗਈ ਸਾਧੂ ਮਿਲਿਆ ਕੋਈ ਉਹਨੇ ਉਪਦੇਸ਼ ਕੀਤਾ ਗੱਲ ਸਮਝਾਈ ਉਹ ਖੇਡ ਮਿਟ ਗਈ ਸਾਧੂ ਮਿਲ ਕੇ ਸਤਗੁਰ ਬਚਨ ਸਮਾਈ ਸਤਗੁਰ ਬਚਨ ਸਮਾਈ ਸਤਗੁਰ ਦੇ ਬਚਨ ਦੱਸੇ ਸਾਧੂ ਨੇ ਸਾਧੂ ਕੋਲ ਜਿਹੜਾ ਹੁੰਦਾ ਨਾ ਉਪਦੇਸ਼ ਉਹ ਸੱਚੇ ਬਚਨ ਹੁੰਦੇ ਸਾਧੂ ਉਹ ਹੈ ਜਿਹੜਾ ਸੱਚੀ ਜਾਣਦਾ ਹੋਵੇ ਸੱਚ ਸਮਝਾ ਸਕਦਾ ਹੋਵੇ ਉਹਨੂੰ ਸਾਧੂ ਕਹਿੰਦੇ ਨੇ ਸਤ ਵਚਨ ਸਾਧੂ ਉਪਦੇਸ਼ ਸਾਧੂ ਦਾ ਜਿਹੜਾ ਉਪਦੇਸ਼ ਹੁੰਦਾ ਉਹ ਸੱਚੇ ਵਚਨ ਹੁੰਦੇ ਨੇ ਝੂਠ ਨਹੀਂ ਹੁੰਦਾ ਉਹਦੇ ਵਿੱਚ ਬਿਲਕੁਲ ਉਧਰ ਨਾਨਕ ਸੰਤ ਮਿਲੇ ਸੱਚ ਪਾਈਏ ਸੰਤ ਨਾਲ ਜੋੜਦੀ ਗੱਲ ਸੰਤ ਉਹ ਹੈ ਜਿਹੜਾ ਸੱਚ ਦਾ ਉਪਦੇਸ਼ ਕਰ ਸਕਦਾ ਹੋਵੇ ਸੱਚ ਸਮਝਾ ਸਕਦਾ ਹੋਵੇ ਸੰਤ ਹੈ ਤੇ ਸਤ ਵਚਨ ਸਾਧੂ ਉਪਦੇਸ਼ ਸਤ ਸੋ ਜਾ ਕੇ ਰਹਦੇ ਪ੍ਰਵੇਸ਼ ਜਿਹਦੇ ਹਿਰਦੇ ਚ ਪ੍ਰਵੇਸ਼ ਹੈ ਨਾਮ ਦਾ ਉਹ ਸਾਧੂ ਇਹ ਸਾਧੂ ਗੱਲ ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਿਮਾ ਗਹੀ ਸੱਚ ਸੰਚਿਓ ਜੇ ਖਿਮਾ ਗਹੀ ਖਿਮਾ ਗਹੀ ਹੈ ਕਿ ਸੰਸਾਰ ਦਾ ਮਨੋਂ ਤਿਆਗ ਕਰ ਦੇ ਮਨ ਚੋ ਸੰਸਾਰ ਦਾ ਜਿਹੜੀ ਹੈ ਨਾ ਇੱਛਾ ਖਤਮ ਕਰ ਦੇ ਸੰਸਾਰ ਜੀ ਨਹੀਂ ਹੋਣਾ ਸੰਸਾਰ ਨੂੰ ਛੱਡ ਦੇਣਾ ਮਨ ਲੈਣਾ ਸੰਸਾਰ ਤੋਂ ਉਪਰਾਮ ਹੋ ਜਾਣਾ ਸੰਸਾਰ ਦਾ ਉਹ ਛੱਡ ਦੇਣਾ ਤਿਆਗ ਦੇਣਾ ਸੰਸਾਰ ਤੋਂ ਦੁਖੀ ਹੋ ਜਾਣਾ ਦੁਖੀ ਹੋਏ ਬਿਨਾ ਛੱਡਦਾ ਨਹੀਂ ਦੁਖੀ ਹੋ ਗਿਆ ਔਲਾਦ ਨੂੰ ਛੱਡ ਦਿੰਦਾ ਦੁਖੀ ਹੋ ਗਿਆ ਘਰ ਵਾਲੇ ਨੂੰ ਛੱਡ ਦਿੰਦਾ ਘਰ ਵਾਲੇ ਕੀ ਘਰ ਵਾਲੇ ਨੂੰ ਛੱਡ ਦਿੰਦੀ ਜਿੰਨੇ ਮੋਹ ਦੇ ਬੰਧਨ ਨੇ ਦੁੱਖ ਤੋੜਦਾ ਸੁਖ ਨਹੀਂ ਤੋੜਦਾ ਸੁਖ ਨਾਲ ਜੋੜਦਾ ਮੋਹ ਛੱਡਣ ਨਹੀਂ ਦਿੰਦਾ ਦੁੱਖ ਛਡਾਉਂਦਾ ਇਸ ਕਰਕੇ ਦੁੱਖ ਦਾ ਰੂਆ ਸੰਸਾਰ ਨੂੰ ਛੱਡਣ ਵਾਸਤੇ ਜੇ ਦੁੱਖ ਨਹੀਂ ਹੋ ਤਾਂ ਖਿਮਾ ਨਹੀਂ ਹੁੰਦਾ ਖਿਮਾ ਗਹੀ ਸੱਚ ਸੰਚਿਓ ਸੱਚ ਸੰਚਿਓ ਜਦ ਖਿਮਾ ਗਹੀ ਸੰਸਾਰੀ ਪਦਾਰਥਾਂ ਤੋਂ ਪਿੱਛੇ ਮੁੜ ਗਿਆ ਵੀ ਇਹਨਾਂ ਦੀ ਲੋੜ ਨਹੀਂ ਫਿਰ ਸੱਚ ਇਕੱਠਾ ਕੀਤਾ ਫਿਰ ਨਾਮ ਦਾ ਖਜ਼ਾਨਾ ਇਕੱਠਾ ਕੀਤਾ ਸੰਚੇ ਨੂੰ ਆਪਣਾ ਇਕੱਤਰ ਕਰਨਾ ਫਿਰ ਸੱਚ ਇਕੱਠਾ ਕੀਤਾ ਝੂਠ ਤੋਂ ਤਾਂ ਪਿੱਛੇ ਮੁੜ ਗਿਆ ਝੂਠੀ ਮਾਇਆ ਦਾ ਆਪ ਵਧਾਇਆ ਸੀ ਆਪਣੇ ਆਪ ਬਚ ਗਿਆ ਸੱਚ ਸੰਚਿਓ ਪਾਇਓ ਅੰਮ੍ਰਿਤ ਖਾਇਓ ਅੰਮ੍ਰਿਤ ਨਾਮ ਖਾਇਓ ਅੰਮ੍ਰਿਤ ਨਾਮ ਫੇਰ ਅੰਮ੍ਰਿਤ ਨਾਮ ਖਾਦਾ ਜਦ ਖਿਮਾ ਗਈ ਤਾਂ ਨਾਮ ਦੀ ਭੁੱਖ ਜਾਗੀ ਮਾਇਆ ਦੀ ਭੁੱਖ ਮਿਟ ਗਈ ਤਾਂ ਨਾਮ ਦੀ ਭੁੱਖ ਜਾਗੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਤਾਂ ਨਾਮ ਅੰਮ੍ਰਿਤ ਖਾਦਾ ਤਾਂ ਗੁਰਮਤ ਦੀ ਗੱਲ ਹਜਮ ਹੋਈ ਜਦੋਂ ਸੰਸਾਰ ਨੂੰ ਦੁੱਖਾਂ ਦਾ ਸਾਗਰ ਮੰਨ ਲਿਆ ਇੱਥੇ ਕੌਣ ਮੰਨਦਾ ਦੁੱਖਾਂ ਦਾ ਸਾਗਰ ਜਿੰਨਾ ਜਦ ਸੰਸਾਰ ਨੂੰ ਦੁੱਖ ਰੂਪ ਨਹੀਂ ਮੰਨਦਾ ਗੁਰਬਾਣੀ ਗਲੇ ਤੋਂ ਥੱਲੇ ਨਹੀਂ ਜਾਂਦੀ ਲੋੜ ਨਹੀਂ ਹੈ ਥੱਲੇ ਜਾਣ ਦੀ ਲੋੜ ਕਾਦੀ ਹੈ ਦੁੱਖਾਂ ਨੂੰ ਕੱਟਣ ਦੀ ਲੋੜ ਹੈ ਨਾ ਦੁੱਖ ਨਾ ਰਹਿਣ ਦੁੱਖ ਘਟ ਜਾਣ ਪ੍ਰੋਬਲਮ ਜਿਹੜੀ ਹੈ ਉਹ ਅੱਜ ਜਿਹੜੀ ਹੈਗੀ ਉਹਦਾ ਹੱਲ ਹੋ ਜਵੇ ਉਦੋਂ ਇਹ ਲੋੜ ਹੈ ਤਾਂ ਸਾਰਾ ਸੰਸਾਰ ਹੀ ਦੁੱਖ ਰੂਪ ਲੱਗੇ ਦੁੱਖ ਰੂਪ ਲੱਗੇ ਫਿਰ ਤਾਂ ਸੰਸਾਰ ਛੱਡ ਕੇ ਹੀ ਗੱਲ ਬਣੂਗੀ ਫਿਰ ਸੰਸਾਰ ਛੱਡ ਕੇ ਹੀ ਗੱਲ ਬਣੂਗੀ ਸੰਸਾਰ ਕੁਝ ਥੋੜਾ ਜਿਹਾ ਖਰਾਬ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਸਾਰਾ ਸੰਸਾਰ ਹੀ ਦੁੱਖ ਰੂਪ ਹੋ ਗਿਆ ਤੇ ਫਿਰ ਸੰਸਾਰ ਹੀ ਛੱਡੋ ਖਾਇਓ ਅਮਰਤ ਨਾਮ ਫਿਰ ਅਮਰਤ ਨਾਮ ਖਾਂਦਾ ਵਰਨਾ ਕੋਈ ਖਾਂਦਾ ਹੀ ਨਹੀਂ ਹੈ ਗੁਰਬਾਣੀ ਨੂੰ ਖਾਣ ਵਾਲੀ ਚੀਜ਼ ਹੈ ਉੱਥੇ ਇਹ ਗ੍ਰੰਥ ਸਾਹਿਬ ਜਿਹੜਾ ਹੈ ਥਾਲ ਥਾਲ ਥਾਲ ਕੋਈ ਖਾਣ ਨੂੰ ਪਾਇਆ ਹੈ ਚਲੇ ਗਏ ਨਾ ਥਾਲ ਵਿੱਚ ਸਿੱਧੀ ਵਸਤੂ ਪਈ ਇਹ ਤਾਂ ਖਾਣ ਵਾਲੀ ਚੀਜ਼ ਹੈ ਅਸੀਂ ਕਹਿੰਦੇ ਗੁਰੂ ਹੈ ਗੁਰੂ ਖਾਈਦਾ ਹੁੰਦਾ ਗਿਆਨ ਗੁਰੂ ਖਾਈਦਾ ਹੁੰਦਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਗਿਆਨ ਗੁਰੂ ਹੈ ਜੇ ਖਾਣ ਵਾਲਾ ਕੌਣ ਹੈ ਇਹਨੂੰ ਖਾਣ ਵਾਲਾ ਭਗਤ ਖਾਣ ਵਾਲਾ ਗੁਰਮੁਖ ਖਾਣ ਵਾਲਾ ਬ੍ਰਹਮ ਗਿਆਨੀ ਖਾਣ ਵਾਲਾ ਚੇਤਨ ਹੈ ਜਿਹੜੀ ਚੀਜ਼ ਖਾਦੀ ਜਾਂਦੀ ਹੈ ਜੜ ਇਹ ਜਿਹੜਾ ਗਿਆਨ ਹੈ ਨਾ ਵੇਦ ਹੈ ਜਿਹੜੇ ਹਿਰਦੇ ਚ ਆਇਆ ਜਿਹੜੇ ਚੇਤਨ ਨੇ ਵੇਦ ਬੋਲੇ ਲਿਖਿਆ ਉਹ ਬੜਾ ਇਹਦੇ ਨਾਲ ਤਾਂ ਵੇਦ ਬੜਾ ਜਹਾਂ ਤੇ ਆਇਆ ਸੱਚਖੰਡ ਜੋ ਆਇਆ ਸੱਚਖੰਡ ਬੜਾ ਗੁਰੂ ਤਾਂ ਸੱਚਖੰਡ ਵਾਸਤੇ ਵਰਤਿਆ ਹੈ ਲਓ ਗੁਰੂ ਚੇਤਨ ਜਿੱਥੋਂ ਸਾਰਿਆਂ ਨੂੰ ਰੋਸ਼ਨੀ ਮਿਲਦੀ ਹੈ ਇੱਥੋਂ ਸਿਰਫ ਆਦਮੀ ਆਦਮੀ ਨੂੰ ਉਪਦੇਸ਼ ਮਿਲਦਾ ਜਾਨਵਰਾਂ ਨੂੰ ਨਹੀਂ ਮਿਲਦਾ ਇਹਨਾਂ ਅੱਖਰਾਂ ਜੋ ਉਪਦੇਸ਼ ਆਦਮੀ ਨੂੰ ਮਿਲਦਾ ਜਾਨਵਰਾਂ ਨੂੰ ਨਹੀਂ ਮਿਲਦਾ ਡਾਕਟਰਾਂ ਨੂੰ ਨਹੀਂ ਮਿਲਦਾ ਪਸ਼ੂਆਂ ਨੂੰ ਨਹੀਂ ਮਿਲਦਾ ਪੰਛੀਆਂ ਨੂੰ ਨਹੀਂ ਮਿਲਦਾ ਆਦਮੀ ਨੂੰ ਉਪਦੇਸ਼ ਮਿਲਦਾ ਉਹ ਵੀ ਜਿਹੜਾ ਪੰਜਾਬੀ ਜਾਣਦਾ ਹੋਵੇ ਤਾਂ ਗੁਰੂ ਸਭ ਨੂੰ ਉਪਦੇਸ਼ ਦਿੰਦਾ ਉਹ ਜੀ ਜੰਤ ਕਾਠਾ ਕਰ ਇਹ ਭਲੇਖਾ ਕੱਢ ਲੈਣਾ ਚਾਹੀਦਾ ਸਾਨੂੰ ਇਹ ਤਾਂ ਹਿੰਦੂਆਂ ਦਾ ਲਫ਼ਜ਼ ਗੁਰੂ ਘੜਿਆ ਹੋਇਆ ਸੀ ਜਿਹੜਾ ਅਸੀਂ ਅਪਣਾ ਲਿਆ ਜਿਹੜਾ ਸਾਡਾ ਗੁਰਬਾਣੀ ਦਾ ਮੰਨਿਆ ਗੁਰੂ ਉਹ ਹੋਰ ਹੈ ਜਿਹੜਾ ਮਨਮੁਖਾਂ ਦਾ ਗੁਰੂ ਮੰਨਿਆ ਹੈ ਉਹ ਹੋਰ ਹੈ ਮਨਮੁਖਾਂ ਦਾ ਗੁਰੂ ਅਸੀਂ ਅਪਣਾਇਆ ਹੋਇਆ ਹੈ ਲਫ਼ਜ਼ ਮਨਮੁਖਾਂ ਦੀ ਭਗਤੀ ਉਹ ਬਣਾਈ ਹੋਈ ਹੈ ਅਸੀਂ ਮਨਮੁਖਾਂ ਦਾ ਨਾਮ ਹੈ ਬਣਾਇਆ ਹੋਇਆ ਅਸੀਂ ਮਨਮੁਖਾਲਾ ਦਾਨ ਪੜਾਇਆ ਹੈ ਅਜੋ ਤਾਂ ਸਾਰੇ ਲਫ਼ਜ਼ ਅਸੀਂ ਮਨਮੁਖਾਲੀ ਵਰਤ ਵਰਤਦੇ ਆ ਜਿੱਦਣ ਕਿਤੇ ਗੁਰਮੁਖਾਲੇ ਨਾਮ ਵਰਤਾਂਗੇ ਉਦੋਂ ਪਤਾ ਲੱਗੂ ਗੁਰੂ ਕੀ ਹੁੰਦਾ ਅਜੇ ਤਾਂ ਗੁਰੂ ਦਾ ਹੀ ਪਤਾ ਨਹੀਂ ਗੁਰੂ ਬਾਰੇ ਹੀ ਸਾਨੂੰ ਭਲੇਖਾ ਭਗਤੀ ਬਾਰੇ ਵੀ ਭਲੇਖਾ ਨਾਮ ਬਾਰੇ ਵੀ ਭਲੇਖਾ ਜਪ ਬਾਰੇ ਵੀ ਭਲੇਖਾ ਸਿਮਰਨ ਬਾਰੇ ਵੀ ਭਲੇਖਾ ਤਪ ਬਾਰੇ ਵੀ ਭਲੇਖਾ ਸਾਡੇ ਕੋਲ ਸਾਖਤਾਂ ਨੇ ਸਭ ਲਫ਼ਜ਼ ਨੇ ਜੋ ਸਾਖਤਾਂ ਦੇ ਲਫ਼ਜ਼ ਨੇ ਅਰਥ ਨੇ ਉਹੀ ਸਾਡੇ ਕੋਲ ਨੇ ਸਿੱਖਾਂ ਕੋਲ ਗੁਰਬਾਣੀ ਚ ਨਹੀਂ ਮੰਨਿਆ ਗੁਰਬਾਣੀ ਹੋਰ ਭਗਤੀ ਹੈ ਸਾਖਤਾਂ ਦੀ ਭਗਤੀ ਪੁੱਠੀ ਹੈ ਸਾਡੀ ਇਹਦੇ ਨਾਲ ਪੁੱਠੀ ਹੈ ਸਾਡੇ ਅਰਥ ਵੀ ਪੁੱਠੇ ਨੇ ਨਾ ਲਫ਼ਜ਼ ਦੇ ਸਾਡੇ ਅਰਥ ਹੋਰ ਨੇ ਗੁਰੂ ਦੇ ਉਹਨਾਂ ਦੇ ਅਰਥ ਹੋਰ ਨੇ ਗੁਰੂ ਸਾਡੇ ਭਗਤੀ ਦੇ ਅਰਥ ਹੋਰ ਨੇ ਉਹਨਾਂ ਦੇ ਹੋਰ ਨੇ ਇਹਦੀ ਵਿਆਖਿਆ ਉੱਥੇ ਆ ਜਾਣੀ ਹੈ ਜਪਜੀ ਸਾਹਿਬ ਦੇ ਵਿੱਚ ਭਗਤੀ ਦਾ ਅਸੰਖ ਪ੍ਰਕਾਰ ਦੀ ਹੈ ਅਸੰਖ ਭਗਤੀ ਸਾਡੇ ਕੀ ਹੈ ਗੁਣ ਗਿਆਨ ਵਿਚਾਰ ਉਹਦੇ ਗੁਣ ਗਾਇਨ ਕਰਨਾ ਔਰ ਗੁਣਾ ਨੂੰ ਵਿਚਾਰ ਕਰਨਾ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਰਬਾਣੀ ਗੁਣ ਗਾਇਨ ਹਲ ਸਾਡੀ ਭਗਤੀ ਇਹੀ ਹੈ ਉਹਨਾਂ ਦੀ ਹੋਰ ਹਾਂਜੀ ਖਰੀ ਕਿਰਪਾ ਠਾਕੁਰ ਭਈ ਆਨੰਦ ਸੂਖ ਵਿਸ਼ਰਾਮ ਖਰੀ ਕਿਰਪਾ ਠਾਕੁਰ ਭਈ ਖਰੀ ਕਿਰਪਾ ਕੀ ਭਈ ਸੱਚੀ ਕਿਰਪਾ ਖਰੀ ਦਾ ਮਤਲਬ ਸੱਚੀ ਸਾਡੇ ਕੀ ਹੈ ਜੇ ਕਿਸੇ ਦਾ ਕੋਈ ਬੜਾ ਕੰਮ ਹੋ ਗਿਆ ਲਾਟਰੀ ਨਿਕਲਿਆ ਕੋਈ ਧਨ ਮਿਲ ਗਿਆ ਜਾਂ ਕਾਰੋਬਾਰ ਚੱਲ ਪਿਆ ਵਧੀਆ ਆਪਾਂ ਕਹਿੰਦੇ ਬੜੀ ਕਿਰਪਾ ਗੁਰਬਾਣੀ ਨਹੀਂ ਮੰਨਦੀ ਗੁਰਬਾਣੀ ਨੂੰ ਕਿਰਪਾ ਨਹੀਂ ਇਹ ਕਿਰਪਾ ਜੇ ਕਿਰਪਾ ਬਸਾਉਣ ਵਾਲੀ ਹੈ ਇਸ ਜ਼ਰਾਫ ਹੈ ਕਿਰਪਾ ਨਹੀਂ ਗੁਰਬਾਣੀ ਨੂੰ ਕਿਰਪਾ ਨਹੀਂ ਮੰਨਦੀ ਖਰੀ ਕਿਰਪਾ ਨਹੀਂ ਮੰਨਦੀ ਖੋਟੀ ਕਿਰਪਾ ਜਿਨ੍ਹਾਂ ਦੀ ਮਤ ਖੋਟੀ ਹੈ ਉਹਦੇ ਅਨੁਸਾਰ ਕਰਪਾ ਖੋਟੀ ਮਤ ਅਨੁਸਾਰ ਕਿਰਪਾ ਖਰੀ ਮਤ ਅਨੁਸਾਰ ਸੱਚੀ ਮਤ ਅਨੁਸਾਰ ਕਿਰਪਾ ਨਹੀਂ ਹੈ ਬਹੁਤ ਫਰਕ ਹੈ ਗੱਲ ਖਰੀ ਕਿਰਪਾ ਗੱਲ ਪਈ ਜਦ ਅਮਰਤ ਨਾਮ ਖਾਇਆ ਤਾਂ ਖਰੀ ਕਿਰਪਾ ਜਿੰਨਾ ਜਰ ਅਮਰਤ ਨਾਮ ਦੀ ਜਗ੍ਹਾ ਬਿਖ ਖਾਂਦਾ ਖੋਟੀ ਕਿਰਪਾ ਜੇ ਬਿਖ ਮੰਗਦਾ ਨਾ ਮਾਇਆ ਮੰਗਦਾ ਸੰਸਾਰੀ ਸੁਖ ਮੰਗਦਾ ਇਹ ਜੇ ਕਿਰਪਾ ਵੀ ਆ ਖੋਟੀ ਕਿਰਪਾ ਜਿਹੜਾ ਕਿਰਪਾ ਭਾਲਦਾ ਜਿਹਨੂੰ ਕਿਰਪਾ ਦੀ ਡਿਮਾਂਡ ਉਹ ਵੀ ਖੋਟਾ ਕਿਰਪਾ ਵੀ ਖੋਟੀ ਹੈ ਖਰੀ ਕਿਰਪਾ ਕੀ ਹੈ ਜੇ ਨਾਮ ਖਾ ਲਿਆ ਜੇ ਗੁਰਬਾਣੀ ਮਨ 'ਚ ਬਸਾ ਲਈ ਨਾ ਜੇ ਕੋ ਖਾਵਾ ਜੇ ਕੋ ਪੁੰਚਾ ਤਿਸ ਕੋ ਹੋਏ ਖਰੀ ਕਿਰਪਾ ਨਾਲ ਤਾਂ ਉਧਾਰ ਹੋਣਾ ਖੋਟੀ ਕਿਰਪਾ ਨਾਲ ਹੋਰ ਡੁੱਬਣਾ ਥਲੇ ਡੁੱਬਣਾ ਕਿਵੇਂ ਸਗਲ ਸਿਸ਼ਟ ਕੋ ਰਾਜਾ ਦੁਖੀ ਹੋ ਜੇ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾ ਦੁਖੀਆ ਤਾਂ ਵੀ ਬੜੇ ਬੜੇ ਜੇ ਨੀਸੇ ਲੋਗ ਸਿਰ ਕੋ ਵਿਆਪਾ ਚਿੰਤਾ ਰੋ ਉਹਨਾਂ ਦਾ ਚਿੰਤਾ ਰੋ ਵਧੀ ਜਾਂਦਾ ਖੋਟੀ ਕਿਰਪਾ ਹੋਈ ਖਰੀ ਕਿਰਪਾ ਕਿਵੇਂ ਹੋਈ ਖੋਟੀ ਕਿਰਪਾ ਹੋਈ ਖਰੀ ਚਿੰਤਾ ਰੋਗ ਦਾ ਵਧ ਗਿਆ ਕਿਰਪਾ ਖਰੀ ਕਿਵੇਂ ਹੋਗੀ ਨਾਮ ਖਾਦੇ ਤੇ ਕਰ ਜਮਾਈ ਚਿੰਤਾ ਖਤਮ ਹੋ ਗਈ ਚਿੰਤਾ ਬਿਲਕੁਲ ਹੀ ਖਤਮ ਹੋ ਗਈ ਇਹ ਕਿਰਪਾ ਖੋਟੀ ਔਰ ਖਰੀ ਹੈ ਮਨਮੁਖਾਂ ਦੀ ਸਿੱਖਾਂ ਨੇ ਕਦੇ ਖਰੀ ਕਿਰਪਾ ਨਹੀਂ ਮੰਗੀ ਕੋ ਬਿਰਲਾ ਭਾਵੇਂ ਮੰਗਦਾ ਹੋਵੇ ਜਿਹਨੂੰ ਸਮਝ ਆ ਖੋਟੀ ਕਿਰਪਾ ਮੰਗਦਾ ਸੀ ਗੁਰਦਾਰੇ ਜਾਂਦੇ ਖੋਟੀ ਕਿਰਪਾ ਨਹੀਂ ਹੈ ਉੱਥੇ ਗੁਰੂ ਘਰ ਚ ਗੁਰੂ ਘਰ 'ਚ ਖੋਟ ਹੈ ਹੀ ਨਹੀਂ ਖੋਟਿਆਂ ਦੇ ਕੋਲ ਜਾਓ ਖੋਟੀ ਕਿਰਪਾ ਲੈਣ ਖੋਟੀਆਂ ਮੱਤਾਂ ਕੋਲ ਜਾਓ ਖੋਟੇ ਗੁਰੂਆਂ ਕੋਲ ਜਾਓ ਸੱਚੇ ਗੁਰੂਆਂ ਕੋਲ ਨਹੀਂ ਹੁੰਦੀ ਉਹ ਫਸਾਉਣ ਵਾਲੀ ਕਿਰਪਾ ਨਹੀਂ ਹੁੰਦੀ ਇਹਨਾਂ ਕੋਲ ਫਸਾਉਣ ਵਾਲੀ ਕਿਰਪਾ ਦੇ ਹੋਰ ਨੇ ਫਿਰਨਾ ਬਾਜਾਂ ਤੇ ਸਿਕਦਾਰਾਂ ਕਿੰਨਾ ਪੜਿਆ ਨਾਉ ਥਾਈ ਲੱਗੀ ਜਾਤ ਭਾਇਨ ਅੱਗੇ ਨਹੀਂ ਥੋ ਉਹ ਨੇ ਉਹਨਾਂ ਵਾਸਤੇ ਅੱਡ ਲਿਖਿਆ ਹੋਇਆ ਹੈ ਇਹ ਭਗਤਾਂ ਵਾਲੇ ਘਰ 'ਚ ਨਹੀਂ ਹੁੰਦਾ ਹੈ ਇਸ ਗੁਰਮਤਾਂ ਵਾਲੇ ਘਰ 'ਚ ਨਹੀਂ ਹੁੰਦੀ ਗੱਲ ਸਾਫ਼ ਜਵਾਬ ਹੈ ਵੀ ਜਿਹਨੇ ਆਉਣਾ ਆ ਲੈਣ ਆ ਜਾਓ ਨਹੀਂ ਤੇ ਜਾਓ ਹੋਰ ਕਿਤੇ ਚਲੇ ਦਸਮ ਪਾਸ਼ਾ ਕਹਿੰਦੇ ਰੁਦਰ ਭਗਤ ਸ਼ਿਵ ਜੀ ਦੇ ਭਗਤ ਨੇ ਜਿਹੜੇ ਰੁਦਰ ਭਗਤ ਜਗਤ ਮਾਹੇ ਸੁਖ ਕੇ ਦਿਵਸ ਸਦਾ ਪਰ ਸੁਖ ਦੇ ਦਿਵਸ ਮੰਗਦਾ ਸੁਖ ਹੋਵੇ ਮੈਨੂੰ ਸੰਸਾਰ ਮਰਾ ਫਿਰ ਆਵਾ ਜਾਏ ਫਲ ਕਛੁ ਲਹਿਤ ਨਾ ਮੁਕਤ ਕੋ ਜੰਮਣ ਮਰ ਚੋ ਛੁੱਟ ਨਹੀਂ ਸਕਦਾ ਮੁਕਤੀ ਦਾ ਫਲ ਉਹਨੂੰ ਮਿਲਦਾ ਨਹੀਂ ਕਿਉਂਕਿ ਮੁਕਤੀ ਦਾ ਫਲ ਦਾ ਸ਼ਿਵ ਜੀ ਆਪ ਤੋੜਦਾ ਫਿਰਦਾ ਮੁਕਤੀ ਦਾ ਸ਼ਿਵ ਜੀ ਟੋੜਦਾ ਸ਼ਿਵ ਜੀ ਕਿਹਨੂੰ ਤੋੜਦਾ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਪ੍ਰੇਮ ਸਰ ਬ੍ਰਹਮ ਗਿਆਨੀ ਨੂੰ ਖੋਜਦਾ ਸ਼ਿਵ ਜੀ ਬ੍ਰਹਮ ਗਿਆਨੀ ਦਾ ਦਾਸ ਹੈ ਉਹ ਤਾਂ ਦਾਸ ਹੈ ਜੇ ਬ੍ਰਹਮ ਗਿਆਨੀ ਨੂੰ ਉਹ ਖੋਜਦਾ ਨਾਨਕ ਬ੍ਰਹਮ ਗਿਆਨੀ ਹੈ ਨਾਨਕ ਫਿਰ ਮਹੇਸ਼ਰ ਨੂੰ ਤਾਂ ਬੜਾ ਹੈ ਪਰ ਜਿਹੜਾ ਕੋ ਮਹੇਸ਼ਰ ਕੰਦਾ ਨਾ ਤਾਂ ਹੀ ਉਹ ਬ੍ਰਹਮ ਗਿਆਨੀ ਖੋਜਣਾ ਪੈਂਦਾ ਮੈਨੂੰ ਸਿੱਧਾ ਰਸਤੇ ਪਾ ਮਹੇਸ਼ਰ ਪੁੱਠੇ ਰਸਤੇ ਪਿਆ ਹੋਇਆ ਆਪ ਵੀ ਦੁਖੀ ਹੈ ਉਹਦੇ ਚੇਲੇ ਵੀ ਦੁਖੀ ਮਹੇਸ਼ਰ ਕਿਉਂ ਖੋਜਦਾ ਹੈ ਮੁਕਤੀ ਚਾਹੀਦੀ ਹੈ ਉਹਨੂੰ ਤਾਂ ਖੋਜਦਾ ਬਰੂ ਗਿਆਨੀ ਤੋਂ ਬਿਨਾ ਮੁਕਤੀ ਕਿਤੇ ਨਹੀਂ ਮੁਕਤੀ ਸ਼ਿਵ ਜੀ ਨੂੰ ਮਿਲੀ ਕੋਈ ਨਹੀਂ ਆ ਸਮਾਧੀ ਵਾਲਿਆਂ ਨੂੰ ਮੁਕਤੀ ਕਿੱਥੋਂ ਮਿਲ ਜੂ ਜਾਂ ਸ਼ਿਵ ਜੀ ਦੇ ਤਾਂ ਹੱਥ ਖੜੇ ਨੇ ਬਰੂ ਗਿਆਨੀ ਕੋ ਖੋਜੇ ਕਿਉਂ ਖੋਜਦਾ ਬਈ ਬਰੂ ਗਿਆਨੀ ਨੂੰ ਬਰੂ ਗਿਆਨੀ ਹੈ ਤਾਂ ਖੋਜਦਾ ਕੀ ਲੈਣਾ ਉਹਨੇ ਉੱਤੇ ਕਿਉਂ ਗੇੜੇ ਕੱਢਦਾ ਉਹਦੇ ਪਿੱਛੇ ਇਹ ਕੋ ਬਾਣੀ ਝੂਠੀ ਹੈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰਮੇਸ਼ਰ ਖੁਦ ਬ੍ਰਹਮ ਗਿਆਨੀ ਹੈ ਉਹ ਤੋਂ ਗਿਆਨ ਮਿਲਿਆ ਇਹਨੂੰ ਤਾਂ ਜਿਸੇ ਜਗਾਏ ਪਿਆਏ ਰਸ ਇਕੱਠ ਕਥਾ ਸਮਝਣ ਬ੍ਰਹਮ ਗਿਆਨ ਦਾ ਇਹਨੂੰ ਤਾਂ ਗਣਕਾ ਉੱਥੋਂ ਹੀ ਮਿਲਿਆ ਅਸਲ ਤਾਂ ਪਰਮੇਸ਼ਰ ਹੈ ਬ੍ਰਹਮ ਗਿਆਨੀ ਜਿਹਨੇ ਬ੍ਰਹਮ ਰਚਿਆ ਜਿਹਨੇ ਸਾਰਾ ਬ੍ਰਹਮੰਡ ਰਚਿਆ ਬ੍ਰਹਮੰਡ ਰਚਿਆ ਜਿਹਨੇ ਬ੍ਰਹਮ ਬਾਰੇ ਦਾ ਗਿਆਨ ਪਰਮੇਸ਼ਰ ਨੂੰ ਪਤਾ ਹੈ ਰੱਬ ਨੂੰ ਤਾਂ ਆਪ ਨਹੀਂ ਆਪਣੇ ਬਾਰੇ ਪਤਾ ਕਿਹਦਾ ਬੱਚਾ ਜਾਂਦਾ ਹੈ ਉਹਨੂੰ ਆਪਣੇ ਬਾਰੇ ਪਤਾ ਬੱਚੇ ਨੂੰ ਕੋਈ ਸਿਆਣਾ ਦੱਸੂਗਾ ਜਿਹੜਾ ਤਾਂ ਤੋਂ ਪਹਿਲਾਂ ਦਾ ਭਗਤਾਂ ਨੂੰ ਗਿਆਨ ਕਿਥੋਂ ਕਿਥੋਂ ਬਾਹਰੋਂ ਹੋਇਆ ਹੋਇਆ ਸੱਚਖੰਡ ਤੋਂ ਹੋਇਆ ਹੋਇਆ ਉਹ ਗਿਆਨੀ ਨੂੰ ਵੀ ਮਨ ਨੂੰ ਆਪਣੇ ਬਾਪ ਤੋਂ ਗਿਆਨ ਉਹਨੂੰ ਆਪਣੇ ਬਾਪ ਤੋਂ ਗਿਆਨ ਬਾਬੇ ਤੋਂ ਆਉਂਦਾ ਕੋਈ ਬਾਪ ਤੋਂ ਗਿਆਨ ਬੱਚੇ ਨੂੰ ਹੋ ਗਿਆ ਬਾਪੇ ਤੋਂ ਗਿਆਨ ਉਹਦੇ ਬਾਪ ਨੂੰ ਹੋ ਗਿਆ ਬਾਪਾ ਉਹਦੇ ਨਾਲ ਬੜਾ ਸ਼ਬਦ ਗੁਰੂ ਤੋਂ ਗਿਆਨ ਹੋਇਆ ਖਰੀ ਕਿਰਪਾ ਠਾਕੁਰ ਭਈ ਆਨੰਦ ਸੂਖ ਵਿਸਰਾਮ ਠਾਕੁਰ ਦੀ ਖਰੀ ਕਿਰਪਾ ਭਈ ਆਨੰਦ ਸੂਖ ਵਿਸਰਾਮ ਆਨੰਦ ਸੂਖ ਵਿਸਰਾਮ ਤਾਂ ਆਨੰਦ ਹੋਇਆ ਤਾਂ ਸੁਖ ਹੋਇਆ ਤਾਂ ਮਨ ਟਿਕਿਆ ਮਨ ਦੀ ਭਟਕਣਾ ਮੁੱਕੀ ਮਨ ਦੀ ਭੜਕਣਾ ਮੁੱਕ ਜਵੇ ਜਿਹੜਾ ਉਹ ਵਿਸ਼ਰਾਮ ਹੈ ਨਾ ਉਹ ਸੁਖ ਹੈ ਅਸਲ ਸੁਖ ਉਹ ਹੈ ਖੇਪ ਨਵਾਹੀ ਬਹੁਤ ਲਾਭ ਘਰ ਆਏ ਪਤਵੰਤ ਖੇਪ ਨਵਾਹੀ ਖੇਪ ਜਿੰਨੀ ਇਕੱਠੀ ਕਰੀ ਸੀ ਨਾ ਤੁਰ ਚਲੀ ਗਈ ਰਾਜ ਕੋਈ ਚੀਜ਼ ਐਸੀ ਨਹੀਂ ਸੀ ਕਿ ਜਿਹਨਾਂ ਸਿੱਟ ਦੇ ਨਹੀਂ ਪਵੇ ਨੁਕਸਾਨ ਨਹੀਂ ਹੋਇਆ ਜੋ ਖਟਿਆ ਸੀ ਤੁਰ ਕਰ ਲੈ ਗਏ ਨਾ ਨਿਮਗੀ ਖੇਪ ਘਰ ਆਏ ਪਤਵੰਤ ਕੋਈ ਚੀਜ਼ ਐਸੀ ਨਹੀਂ ਜਿਹੜੀ ਰਾਜ ਖੋਲੀ ਉਹਨਾਂ ਨੇ ਜੇ ਗਲਤ ਚੀਜ਼ ਹੁੰਦੀ ਨਾ ਇੱਕ ਸਾਰ ਕੇ ਨਾਮ ਫਿਰ ਜੇ ਕੁਛ ਨਾ ਅੱਗੇ ਲਈਏ ਖੋਏ ਰੱਖਿਆ ਹੀ ਨਹੀਂ ਸੀ ਨਾਮ ਤੇ ਬਿਨਾ ਕੁਛ ਨਹੀਂ ਤਾਂ ਖੋ ਲੈਂਦੇ ਪੂਰੀ ਪੂਰੀ ਖੇਪ ਤੁਰ ਚਲੀ ਗਈ ਨਾਲ ਲੰਗੀ ਕੋਈ ਕਰੀ ਨਹੀਂ ਰਹਤੇ ਚੀਜ਼ ਡਿਗੀ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੋ ਗਿਆਨ ਲਿਆ ਸੀ ਤੁਰ ਚਲਾ ਜਿੰਨਾ ਚੱਲਣਾ ਸੀ ਸਾਰਾ ਨਾਲ ਚਲਾ ਖੇਵ ਨਾ ਨਿਵਾਹੀ बहुत लाभ बहुत लाभ बड़ा लाभ यही लाभ है जो खट्टी कमाई सी नार चली गई घर आए पतवंत घर आ गया पतवंत इज्जत वाला हो इज्जत खट के आया था इज्जत खट के आया पट से वो घर आया इज्जत लेके आया था घर आए नहीं तो इज्जत हुई है ऐ लोग भी इज्जत हुई है पर लोग भी हुई है ਖਰਾ ਦਲਾਸਾ ਗੁਰ ਦਿਆ ਆਏ ਮਿਲੇ ਭਗਵੰਤ ਖਰਾ ਦਲਾਸਾ ਗੁਰ ਦਿਆ ਸਤਗੁਰ ਨੇ ਜਿਹੜਾ ਗੁਰ ਜਿਹੜਾ ਧਾਰਨ ਕੀਤਾ ਸੀ ਪਹਿਲਾਂ ਗੁਰਬਾਣੀਆਂ ਉਹ ਗੁਰ ਐਸਾ ਤਾਂ ਬੜਾ ਸੱਚਾ ਦਲਾਸਾ ਦਿੱਤਾ ਸੀ ਜੋ ਜੋ ਕੁਝ ਕਿਹਾ ਸੀ ਸਭ ਸੱਚ ਹੋਇਆ ਸਤਗੁਰ ਦਿਆ ਜੋ ਜੋ ਦਲਾਸੇ ਦਿੱਤੇ ਸੀ ਐ ਕਰੇਗਾ ਐ ਹੋ ਜੂਗਾ ਇਹਦੇ ਨਾਲ ਆ ਮਿਲ ਜੂਗਾ ਸਭ ਬਿਲਕੁਲ ਇੱਕ ਇੱਕ ਗੱਲ ਸੱਚੀ ਸੀ ਜੋ ਦਲਾਸਾ ਦਿੱਤਾ ਸੀ ਸੱਚਾ ਸੀ ਖਰਾ ਸੀ ਕੋਈ ਖੋਟ ਨਹੀਂ ਸੀ ਦਲਾਸੇ 'ਚ ਕੋਈ ਗਲਤ ਗੱਲ ਨਹੀਂ ਸੀ ਖਰਾ ਦਲਾਸਾ ਗੁਰਦੀਆ ਆਏ ਮਿਲੇ ਭਗਵੰਤ ਕਹਿੰਦੇ ਇੱਥੇ ਬਹਿ ਜਾ ਇੱਥੇ ਮਿਲੂਗਾ ਕੇ ਭਰੋਸਾ ਰੱਖ ਗਿਆ ਸ਼ਬਦ ਪ੍ਰਗਟ ਹੋ ਗਿਆ ਉੱਥੇ ਭਗਵੰਤ ਆ ਮਿਲੇ ਆਪਨ ਕੀਆ ਕਰੇ ਆਪ ਅੱਗੇ ਪਾਛੇ ਆਪ ਆਪਨ ਕੀਆ ਕਰੇ ਆਪ ਜੇ ਇਹਨੇ ਪੁੱਠੇ ਕੰਮ ਕੀਤੇ ਸੀ ਉਹ ਵੀ ਇਹਨੇ ਕੀਤੇ ਸੀ ਇੱਥੇ ਆਇਆ ਸੀ ਨਾ ਜਦ ਫਸਿਆ ਸੀ ਰਾਮਗੜ੍ਹ ਵਿੱਚ ਡਿੱਗਿਆ ਸੀ ਇਹ ਵੀ ਆਪਣੀ ਕਰਤੂਤ ਨਾਲ ਡਿੱਗਿਆ ਸੀ ਕਰੇ ਕੋਹਾਣਾ ਮਾਰਿਆ ਸੀ ਕਾਫਲ ਨੇ ਆਪਣੇ ਹੱਥ ਨਾਲ ਮਾਰਿਆ ਇੱਕ ਤੇ ਆਇਆ ਕਰੇ ਆਪ ਪਰਮੇਸ਼ਰ ਨਾਲ ਨਹੀਂ ਇਹ ਬੰਦੀ ਲੱਗਣੀ ਆਪਣੇ ਹੱਥੀ ਪੈਰ ਗੋਲਾ ਮਾਰਿਆ ਸੀ ਦਾਲ ਹੋ ਗਿਆ ਸੀ ਹੁਣ ਇਹਨੂੰ ਸਾਰਾ ਆਪਣਾ ਜੋੜ ਆਪ ਕਰਨਾ ਪਿਆ ਇੱਕ ਵੀ ਆਪੇ ਹੋਣਾ ਪਿਆ ਹਾਂ ਸਤਗੁਰ ਦੀ ਸਿੱਖਿਆ ਜ਼ਰੂਰ ਲੈਣੀ ਸਤਗੁਰ ਕੀ ਮੱਤ ਲੈਣੀ ਪਈ ਮਨ ਮੇਰੇ ਸਤਗੁਰ ਕੀ ਮੱਤ ਲੈ ਮੱਤ ਜ਼ਰੂਰ ਲੈਣੀ ਪਈ ਸੋਚ ਜ਼ਰੂਰ ਬਦਲਣੀ ਪਈ ਆਪਣ ਕੀਆ ਕਰੇ ਆਪ ਅੱਗੇ ਆਪ ਅੱਗੇ ਪਛੇ ਆਪ ਅੱਗੇ ਔਰ ਪਿੱਛੇ ਆਪ ਹੈ ਜਿਹਦਾ ਮਨਮੁਖੀ ਹੈ ਤਾਂ ਮਨ ਮੂਰੇ ਹੈ ਉਹਦੀ ਪਿੱਛੇ ਫਿਰ ਵੀ ਅੱਗੇ ਆਪ ਹੈ ਇਹਦਾ ਹੀ ਮਨ ਮੂਰੇ ਹੈ ਆਪ ਹੈ ਪਿੱਛੇ ਜੇ ਗੁਰਮੁਖੀ ਹੈ ਅਗਰ ਮੂਰੇ ਹੈ ਮਨ ਪਿੱਛੇ ਅੱਗੇ ਪਿੱਛੇ ਆਪ ਹੀ ਹੈ ਕੌਣ ਰਸਤੇ ਦੋ ਨੇ ਰਸਤੇ ਦੋ ਨੇ ਇੱਕ ਗੁਰਮੁਖੀ ਦਾ ਰਸਤਾ ਇੱਕ ਮਨੁੱਖਾ ਦਾ ਰਸਤਾ ਮਨੁੱਖਾ ਦਾ ਰਸਤਾ ਮਨ ਆਪਣੀ ਮਰਜ਼ੀ ਕਰਦਾ ਅਗਲ ਪਿੱਛੇ ਪਿੱਛੇ ਉਹ ਰਸਤਾ ਫਸਣ ਵਾਲਾ ਮਾਇਆ ਉਹ ਰਸਤਾ ਦੁੱਖਾਂ ਵਾਲਾ ਉਹ ਰਸਤਾ ਕਪਟ ਫਰੇਬ ਦਾ ਔਗਣਾ ਜੇ ਗੁਣਾ ਦਾ ਰਸਤਾ ਗੁਰ ਕੀ ਮਤ ਲੈ ਲਈ ਤੇ ਅਗਲ ਮੂਰੇ ਮਨ ਪਿੱਛੇ ਮਨ ਪਿੱਛੇ ਲੱਗਦਾ ਹੀ ਨਹੀਂ ਗੁਰ ਕੀ ਮਤ ਲੈ ਬਿਨੋ ਬਸ ਜੇ ਅਕਲ ਦੇ ਵਿੱਚ ਕਦੇ ਮਨ ਲੱਗ ਜਵੇ ਫੇਰ ਗੱਲ ਬਣ ਮਨ ਲੱਗਦਾ ਹੀ ਨਹੀਂ ਪਿੱਛੇ ਆਪਣੇ ਪਿੱਛੇ ਗੱਲ ਨੂੰ ਲਾਉਣਾ ਅਕਲ ਨੂੰ ਮਨ ਵਰਤਦਾ ਹੈ ਮਨ ਨੂੰ ਅਕਲ ਨਹੀਂ ਵਰਤਦੀ ਓਏ ਬਸਰੋਣਾ ਜਿੱਦਣ ਮਨ ਨੂੰ ਅਕਲ ਵਰਤਣ ਲੱਗੀ ਬੁੱਧੀ ਹਾਵੀ ਹੋ ਗਈ ਮਨ ਉੱਤੇ ਉਦੋਂ ਮਨ ਜਿੱਤਿਆ ਗਿਆ ਸੀ ਸਮਝਾ ਕੇ ਜਿੱਤਿਆ ਗਿਆ ਨਹੀਂ ਇਹ ਨਹੀਂ ਕਰਦਾ ਇਹ ਨੁਕਸਾਨ ਅਰ ਮਨ ਗੱਲ ਮੰਨਣ ਲੱਗ ਗਿਆ ਉਦੋਂ ਵਾਜੀ ਜਿੱਤੀ ਗਈ ਦੋਏ ਹਾਲਤਾਂ ਵਿੱਚ ਅੱਗੇ ਪਿੱਛੇ ਆਪ ਹੈ ਜੇ ਨਰਕ ਨੂੰ ਜਾਂਦਾ ਤਾਂ ਵੀ ਮੂਰੇ ਮਾਨਾ ਮਗਰ ਅਕਲ ਅਕਲ ਤਾਂ ਕੰਮ ਨਹੀਂ ਲੈਂਦਾ ਅਕਲ ਅਕਲ ਦੀ ਤਾਰ ਤੇ ਮੂਰੇ ਰੱਖਣੀ ਸੀ ਅਗਰ ਉਹ ਪਿੱਛੇ ਕਰਤਾ ਵੀ ਮੈਂ ਚੱਲਦਾ ਮੂਹਰੇ ਅੱਲਾ ਮੂਰੇ ਹੋ ਗਿਆ ਤਾਰ ਚ ਭਜਾ ਕੇ ਪਿੱਛੇ ਨੂੰ ਕਰ ਲਿਆ ਤੇ ਕਿੱਥੇ ਨਿਕਲਣਾ ਸੀ ਇਹਨਾਂ ਨੇ ਥੱਲੇ ਉਹ ਹੀ ਹੋਣਾ ਸੀ ਇਹਦੇ ਜਿਹੜਾ ਹੁੰਦਾ ਹੁੰਦਾ ਜੇ ਲੈਂਡ ਮੂਰੇ ਕਰਕੇ ਅੰਨਾ ਮਗਰ ਹੋਵੇ ਫਿਰ ਸੇਫ ਚਲਾ ਜਾਊ ਅਕਲ ਦੀ ਗੱਲ ਮੰਨਾਂਗੇ ਅਕਲੀ ਸਾਹਿਬ ਸੇ ਵੀ ਇਹ ਮਨ ਕਰਕੇ ਸਾਹਿਬ ਸਾਹਿਬ ਦਾ ਉਹ ਸੇਫ ਹੈ ਜਿੱਥੋਂ ਲਾਲਚ ਪੂਰਾ ਹੁੰਦਾ ਹੈ ਮਨਮੋਹਣੀ ਚੀਜ਼ ਜਿੱਥੇ ਮਿਲਦੀ ਉੱਥੇ ਜਾਂਦਾ ਇਹਦੇ ਨਾਲ ਗੁਰਬਾਣੀ ਨੂੰ ਮੰਨ ਕੇ ਤਾਂ ਮਨ ਨੇ ਮੰਨਣਾ ਮਨ ਕਮਜ਼ੋਰ ਹੁੰਦਾ ਮਨ ਦੇ ਵਿਰੋਧੀ ਹੈ ਗੁਰਬਾਣੀ ਇਹਨੂੰ ਤਾਂ ਨਹੀਂ ਮੰਨਦਾ ਮਨ ਭਾਉਂਦੀਆਂ ਨੇ ਇੱਥੇ ਮਿਲਦੀਆਂ ਚੀਜ਼ਾਂ ਇਹ ਤਾਂ ਗੁਰ ਭਾਉਂਦੀਆਂ ਚੀਜ਼ਾਂ ਨੇ ਇਹ ਗੱਲਾਂ ਗੁਰ ਭਾਉਂਦੀਆਂ ਨੇ ਮਨ ਭਾਉਂਦੀਆਂ ਨਹੀਂ ਹਨ ਭਗੋ ਕੀ ਇਹ ਮਨ ਭਾਵਦੇ ਰਾ ਪੀੜੇ ਅੱਗੇ ਜਾਵਣਾ ਜਦ ਹੁਕਮ ਕੀ ਮਨ ਭਾਉਂਦੇ ਤਾਂ ਮਨ ਮੂਰੇ ਜੇ ਪਾਣਾ ਮੰਨਦਾ ਮੁੜ ਕੇ ਪਾਣੇ ਚੱਲਦਾ ਫਿਰ ਅਗਲ ਮੂਰੇ ਅਗਲ ਹੁਕਮ ਨੂੰ ਪਛਾਣਦੀ ਹੈ ਉਹ ਉਹਦੇ ਪਿੱਛੇ ਮਨ ਨੂੰ ਜਾਣਾ ਪੈਂਦਾ ਪਰਮ ਪਦ ਪਾਈ ਬੁਝੂ ਕੌਣ ਬੁਝੂ ਅਗਲ ਤੋਏ ਅੱਗੇ ਪਿੱਛੇ ਆਪੇ ਕੋਈ ਅੱਗੇ ਪਿੱਛੇ ਨਹੀਂ ਇਹਦੇ ਜੇ ਅੱਗੇ ਪਾਛੇ ਆਪ ਪਰਮੇਸ਼ਰ ਕਾਲੀ ਫੇਰ ਤਾਂ ਫੇਰ ਤਾਂ ਭਗਤੀ ਦੀ ਲੋੜ ਕੋਈ ਨਹੀਂ ਫਿਰ ਗਲਤੀ ਕੀਤੀ ਹੈ ਫਿਰ ਤਾਂ ਸਾਰੇ ਨਿਕਲੇ ਹੋਏ ਨੇ ਸਾਰੇ ਫਸੇ ਹੋਏ ਨੇ ਫਿਰ ਉਪਦੇਸ਼ ਕਿਹਨੂੰ ਹੈ ਜੇ ਕਿ ਪਿੱਛੇ ਸਾਰਿਆਂ ਦੇ ਪਰਮੇਸ਼ਰ ਹੈ ਤੇ ਦੂਜਿਆਂ ਨੂੰ ਜੇ ਨਰਕੀ ਲੈ ਕੇ ਜਾਂਦਾ ਉਹ ਲੈ ਕੇ ਜਾਂਦਾ ਜਿਹਨੂੰ ਕੱਢਦਾ ਉਹ ਕੱਢਦਾ ਫਿਰ ਉਹਦੀ ਮਰਜ਼ੀ ਹੋਈ ਜੇ ਤੇ ਕੋਈ ਮਰਜ਼ੀ ਨਾ ਹੋਈ ਇਹਦੀ ਕੋਈ ਗਲਤੀ ਨਾ ਹੋਈ ਇਹ ਆਗੇ ਪਿੱਛੇ ਆਪ ਹੈ ਚਾਹੇ ਆਪਣਾ ਆਪਣਾ ਹੱਥੀ ਕੰਮ ਵਿਗਾੜ ਲਵੇ ਚਾਹੇ ਸਮਾ ਹਾਂ ਜੇ ਇਹਨੂੰ ਸਮਾਰਨਾ ਨਹੀਂ ਆਉਂਦਾ ਸੋਝੀ ਨਹੀਂ ਹੈ ਉਹ ਇਹ ਕਬੀਰ ਨੂੰ ਸੋਝੀ ਨਹੀਂ ਸੀ ਫੜ ਲਈ ਮਾਲਾ ਫਸ ਗਿਆ ਫਿਰ ਵੀ ਕੰਮ ਨਹੀਂ ਸਮਝ ਰਿਹਾ ਫਿਰ ਚਿੰਤਾ ਹੋ ਗਈ ਫਿਰ ਅਰਾਧਨਾ ਕੀਤੀ ਪਰਮੇਸ਼ਰ ਦੀ ਫਿਰ ਮੈਨੂੰ ਕਾਢੇ ਤੋਂ ਫਿਰ ਦੇ ਲੈ ਮਿਲ ਗਏ ਬੰਦਾ ਮਿਲ ਗਿਆ ਉਹ ਸਾਧਨ ਬਣਾਤਾ ਉਹ ਸਾਧਨ ਬਣਾ ਦਿੰਦਾ ਜਦ ਇਹ ਚਾਹੁੰਦਾ ਨਾ ਅੰਦਰੋਂ ਇਮਾਨਦਾਰੀ ਨਾਲ ਜਿਹਨੇ ਨਾਮ ਮੰਗਿਆ ਉਹਨੂੰ ਨਾਮ ਨਾ ਮਿਲਿਆ ਹੋਵੇ ਹੋਈ ਨਹੀਂ ਸਕਦਾ ਪਰ ਇਮਾਨਦਾਰੀ ਨਾਲ ਹੋ ਗਿਆ ਕੋਈ ਰਿਕਾਰਡ ਨਹੀਂ ਅੱਜ ਅੱਜ ਤੱਕ ਕਿ ਨਾਮ ਦੀ ਭੁੱਖ ਕਿਸੇ ਨੂੰ ਲੱਗੀ ਹੋਵੇ ਨਾਮ ਨੂੰ ਨਾ ਮਿਲਿਆ ਇਹ ਹੋ ਸਕਦਾ ਉਹਨੂੰ ਨਾਮ ਦੀ ਸਮਝ ਨਾ ਹੋਵੇ ਇਮਾਨਦਾਰ ਹੋ ਗਿਆ ਹੋਵੇ ਨਾਮ ਦੀ ਸਮਝ ਨਾ ਹੋਵੇ ਵੀ ਕੀ ਜੇ ਮੁਕਤੀ ਦੀ ਦੀ ਭੁੱਖ ਜਾ ਗਿਆ ਹੋਵੇ ਮਨ ਮੁਕਤ ਹੋ ਜਾ ਜਿਹੜੀ ਮੁਕਤੀ ਦਸੀ ਹੋਈ ਹੈ ਤਾਂ ਵੀ ਨਾਮ ਹੈ ਮਿਲਦਾ ਮੁਕਤੀ ਨਾਮ ਤੋਂ ਸਮਝ ਆਏ ਬਿਨਾ ਮੁਕਤੀ ਨਹੀਂ ਮਿਲਦੀ ਨਾਮ ਦੀ ਸਮਝ ਆਏ ਬਿਨਾ ਮੁਕਤੀ ਨਹੀਂ ਮਿਲਦੀ ਕਿਸੇ ਨੂੰ ਮੁਕਤੀ ਨਹੀਂ ਮਿਲੀ ਸ਼ਿਵਜੀ ਤੱਕ ਨੂੰ ਨਹੀਂ ਮੁਕਤੀ ਮਿਲੀ ਵਿਸ਼ਨੂੰ ਤੱਕ ਨੂੰ ਨਹੀਂ ਮੁਕਤੀ ਮਿਲੀ ਕਿਤੇ ਮੁਕਤੀ ਦੀ ਦਵਾਈ ਨਹੀਂ ਲਿਖੀ ਹੋਈ ਸਿਰਫ ਗੁਰਮਤਿ ਵਿੱਚ ਮੁਕਤੀ ਦੀ ਦਵਾਈ ਹੈ ਹਾਂ ਉਹ ਉਪਰੇ ਨੇ ਸਿਰਫ ਥੋੜੇ ਜਿਹਾ ਉੱਤੇ ਨੂੰ ਆਏ ਉੱਤੇ ਆਏ ਫਿਰ ਇਸ ਮਤ ਨਾਲ ਜੁੜੇ ਮੁਕਤੀ ਤਾਂ ਮਿਲੀ ਮੁਕਤੀ ਤੱਕ ਵੀ ਇਹੀ ਮਤ ਪਹੁੰਚਾਉਂਦੀ ਹੈ ਸੰਸਾਰ ਤੋਂ ਉਪਰਾਂ ਦੂਜੀਆਂ ਮਤਾਂ ਜ਼ਰੂਰ ਕਰਦੀਆਂ ਨੇ ਪਰ ਮੁਕਤੀ ਦੀ ਸਮਝ ਉੱਥੇ ਵੀ ਨਹੀਂ ਕਿਉਂਕਿ ਆ ਪੜਾਈ ਹੈ ਨਹੀਂ ਉੱਥੇ ਇਹ ਪੜਾਈ ਹੈ ਫਿਰ ਸਾਰੀ ਪੜਾਈ ਹੈ ਫਿਰ ਤਾਂ ਨਾਮ ਤੱਕ ਵੀ ਪੜਾਈ ਹੈ ਫਿਰ ਤਾਂ ਆਤਮਾ ਪਕੜੀ ਚਾਹ ਗਈ ਉਹਨਾਂ ਨੇ ਤੇ ਦਾਲ ਵੀ ਪਕੜ ਚਾਹ ਗਈ ਮੁਕਤੀ ਦਾ ਉਹਦਾ ਦਾਲ ਪਕੜ ਚਾਹ ਗਈ ਤੇ ਦਾਲ ਪਕੜ ਚਾਹ ਗਈ ਹੋਰ ਮਤ ਪਕੜ ਚਾਹ ਗਈ ਦਾਲ ਬਾਰੇ ਕੋਈ ਨਹੀਂ ਗੱਲ ਕਰਦਾ ਇੱਕ ਬ੍ਰਹਮ ਦੀ ਗੱਲ ਕਰਦੇ ਨੇ ਬ੍ਰਹਮ ਹੈ ਪਰ ਬ੍ਰਹਮ ਉਹਨਾਂ ਵਾਸਤੇ ਕੋਈ ਹੈ ਪੂਰਨ ਬ੍ਰਹਮ ਵੀ ਹੋਈ ਹੈ ਪਰ ਬ੍ਰਹਮ ਵੀ ਹੋਈ ਹੈ ਬ੍ਰਹਮ ਵੀ ਹੋਈ ਬ੍ਰਹਮਾ ਵੀ ਹੋਈ ਚਲ ਕਿਦਾਂ ਬਣਦੀ ਮਿਲਣੀ ਇਹ ਇਸ ਕਰਕੇ ਆਦਮੀ ਹੋ ਇਹਨਾਂ ਦਾ ਰੱਬ ਹੈ ਆਦਮੀ ਉਹਨਾਂ ਦਾ ਚੇਲਾ ਗੱਲ ਸੰਸਾਰ 'ਚ ਰਹੇਗੀ ਬੁੱਧੀ ਵਾਲੀ ਗੱਲ ਕੋਈ ਹਾਂ ਉਹ ਉਹਦੀ ਭਗਤੀ ਕਰਾਂਗੇ ਫਿਰ ਉਹ ਦਰਸ਼ਨ ਦੇ ਉਪਰ ਅੱਖਾਂ ਦੀ ਦੇਖਾਂਗੇ ਉੱਤੀ ਹੈ ਉੱਤੀ ਮੁਕਤੀ ਦਾ ਰਾਹ ਦੀ ਹੈ ਮਾਰਗ ਨਹੀਂ ਹੈ ਇਹ ਨਾਨਕ ਸੋਉ ਸਰਾਹੀ ਹੈ ਜੇ ਘਟ ਘਟ ਰਹਾ ਵਿਆਪ ਨਾਨਕ ਸੋਉ ਸਰਾਹੀ ਹੈ ਨਾਨਕ ਕਹਿੰਦਾ ਉਹਦੀ ਸਲਾਮਾ ਕਰਨੀ ਚਾਹੀਦੀ ਹੈ ਜੋ ਘਟ ਘਟ ਰਹਾ ਵਿਆਪ ਜਿਹੜਾ ਸਾਰਿਆਂ ਦੇ ਅੰਦਰ ਵਿਆਪਕ ਹੈ ਉਹਦੀ ਸਿਫਤ ਸਲਾਹ ਕਰੋ ਇਹਨਾਂ ਦਾ ਬਾਹਰ ਕਿਸੇ ਦੀ ਸਿਫਤ ਸਲਾਹ ਨਹੀਂ ਕਰ ਸਕਦਾ ਬਾਹਰੋਂ ਨਾਨਕ ਦੇਵ ਨਹੀਂ ਕਰ ਸਕਦੇ ਨਾਨਕ ਦੇ ਕਰਾਂਗੇ ਫਿਰ ਵੀ ਬਾਹਰ ਕੱਟ ਘੱਟ ਰਿਹਾ ਬਿਆਨ ਘੱਟ ਕਰਦੇ ਜਨਾਨ ਤਾਂ ਇਹ ਨਾਨਕ ਦੇ ਘੜ ਵਿੱਚ ਵੀ ਸੀ ਜਿਹੜਾ ਉਹ ਤੁਹਾਡੇ ਘੜ ਵਿੱਚ ਹੈ ਨਾਨਕ ਸੋਊ ਸਰਾਹੀ ਹੈ ਜੇ ਘਟ ਘਟ ਰਿਹਾ ਬਿਆਪ ਹਾਂ ਘਟ ਘਟ ਬਿਆਪ ਰਿਹਾ ਦਿਖ ਰਿਹਾ ਨਾਨਕ ਨੂੰ ਨਾ ਉਹ ਦੇਖ ਕੇ ਕਹਿ ਰਿਹਾ ਜਦ ਦੇਖਾਂ ਤਾਂ